ਚੌਪਈ ਰੂਪ ਸੈਨਿਕ ਨਿਰਭਤ ਲਛਨ ਤੇਜਵਾਨ ਬਲਵਾਨ ਵਿਚਛਣ ਸਕਲ ਮਤੀ ਤਾਕੇ ਘਰ ਦਾ ਰਾਜਾ ਸਭ ਕਉ ਨਰਾਜ ਕੁਮਾਰਾ ਤਹਿ ਇੱਕ ਬਸੈ ਤੁਰਕਨੀ ਨਾਰੀ ਤੇ ਸਮਰੂਪ ਨ ਮੈਨ ਬੁਲਾਰੀ ਤੇ ਰਾਜਾ ਕੀ ਛਬ ਨਿਰਖੀ ਜਬ ਮੋਹਿ ਰਹੀ ਤਰਨੀ ਤਾ ਪਰ ਤਬ ਰੂਪ ਸੈਨ ਪਹਿ ਸਖੀ ਪਠਾਈ ਲਗੀ ਲਗਨ ਤੋਇ ਸਾਥ ਜਤਾਈ ਇੱਕ ਦਿਨ ਮੁਰ ਕਈਓ ਸੇ ਸੁਹਈਐ ਨਾਥ ਸੁਨਾਥ ਨਾਥੈ ਕਈਐ ਇਮ ਦੂਜੀ ਪ੍ਰਤ ਨਿਰਭਤ ਚਾਰਾ ਅੰਤਰੀ ਆਗੇ ਪਦ ਜੀਤ ਤਿਹਾਰਾ ਜੋ ਤੂ ਪ੍ਰਥਮ ਕਾਜ ਇਹ ਮਾਰੈ ਤੇ ਬਾਛੇ ਮੋਹਿ ਸੰਗ ਬਿਹਾਰੈ ਸੁਨ ਸਾਚਰੀ ਤਿਹ ਜਾਇ ਜਤਾਈ ਨਿਰਪ ਹਮ ਕੋ ਇਮ ਭਾਗ ਸੁਨਾਈ ਜੋ ਤੈ ਪ੍ਰਥਮ ਕਾਜ ਇਹ ਘਾਵੈ ਤੇ ਉਪਰਾਂਤ ਬਹੁਰ ਮੋਹਿ ਪਾਵੈ ਸੋਨ ਤ੍ਰਿਏ ਬਾਤ ਚਿਤ ਮਹਿ ਰਾਖੀ ਔਰ ਨ ਕਿਸੀ ਔਰ ਤੈ ਭਾਗੀ ਰਹਿਣ ਸਮੈ ਕਾਜੀ ਜਬ ਆਇਓ ਕਾੜ ਕਿਰਪਾਨ ਸੋਭ ਤੈ ਘਾਇਓ ਤਾ ਕੋ ਕਾਟ ਮੂੰਡ ਕਰ ਲਿਓ ਲੈ ਰਾਜਾ ਕੇ ਹਾਜ਼ਰ ਕੀਓ ਤਬ ਨਿਮਿਤ ਕਾ ਜੀਵੈ ਕਾਇਓ ਆਪ ਮੋਏ ਸੰਗ ਕਰੋ ਮਨ ਭਾਇਓ ਜਬ ਸਿਰ ਨਿਰਖ ਨਿਰਵਤਿਹ ਲੈਓ ਮਨ ਕੇ ਬਿਖੈ ਅਦਕ ਡਰ ਪਇਓ ਪਤਿ ਮਾਰਤ ਜਿਹ ਲਗੀ ਨਾ ਬਾਰਾ ਕਾ ਉਪਪਤ ਤੇਹ ਅਗਰ ਵਿਚਾਰਾ ਤਿਕ ਤਿਕ ਬਚ ਤੇਹ ਤ੍ਰਿਆ ਉਚਾਰਾ ਭੋਗ ਕਰਬ ਮੈਂ ਤਜਾ ਤਿਹਾਰਾ ਤ੍ਰਿ ਪਾਪਨ ਤੈ ਭਰਤਾ ਕਹਾਇਓ ਤਾਤੇ ਮੋਹਿ ਅਦਕ ਡਰ ਆਇਓ ਅਬ ਤੈ ਜਾਹੇ ਪਾਪਨੀ ਤਹੀ ਇੰਦੇਜ ਕਰ ਨਾਥ ਸੰਘਾਰਾ ਜਹੀ ਅਬ ਤੇਰੋ ਸਭ ਹੀ ਤ੍ਰਿਗ ਸਾਜਾ ਅਬ ਹੀ ਲਗ ਜੀਵਤ ਨਿਰਲਾਜਾ ਦੋਹਰਾ ਹਿਤ ਮੇਰੇ ਜਿਨ ਪਤ ਹਨਾ ਕੀਨਾ ਬੜਾ ਕੁਕਾਜ ਜਮ ਧਰਮਾਰ ਨ ਮਰਤ ਹੈ ਅਬ ਲੋ ਜੀਤ ਨਿਲਾਜ ਚਉਪਈ ਸੁੰਤ ਬਚਨੇ ਨਾਰ ਰਿਸਾਈ ਲਜਦ ਭਈ ਘਰ ਕੋ ਫਿਰ ਆਈ ਪਤ ਕੋ ਮੂੜ ਤਿਸੀ ਘਰ ਡਾਰਾ ਆਏ ਧਾਮ ਇਸ ਭਾਂਤਿ ਪੁਕਾਰਾ ਪ੍ਰਾਤ ਪੈ ਸਭ ਲੋਕ ਬੁਲਾਏ ਸਭ ਹਿਰ ਕਾਜੀ ਮ੍ਰਿਤਕ ਦਿਖਾਏ ਸਰੋਣਤ ਧਾਰ ਪਰਤ ਜਿਤ ਗਈ ਸੋ ਮਗਵੈ ਕਰ ਖੋਜਤ ਪਈ ਜਹ ਜਹ ਜਾਏ ਸਰੋਣ ਕੀ ਤਾਰਾ ਤੇ ਹੀਰਤ ਜਨ ਚਲੇ ਅਪਾਰਾ ਤਹ ਸਭ ਹੂ ਲੈ ਠਾਡੋ ਕੀ ਨਾ ਜਾ ਨਿਜ ਹਾਥ ਡਾਰ ਸਿਰ ਦੀਨਾ ਮੂੰਡ ਕਟਿਓ ਸਭ ਹਿਨ ਲਖ ਪਾਇਓ ਏ ਕਾਜੀ ਜਾਹੀ ਨਿਰਭਕਾਇਓ ਤਾਕਾ ਕਾ ਬਾਂਧ ਲੈ ਗਏ ਤਾਂ ਜਹਾਂਗੀਰ ਬੈਠਾ ਥੋ ਜਹਾਂ ਸਭ ਬਿਰਤਾਂਤ ਕਹਿ ਪ੍ਰਥਮ ਸੁਨਾਇਓ ਇਹ ਕਾਜੀ ਰਾਜੈ ਇਨ ਘਾਇਓ ਹਜ਼ਰਤ ਬਾਂਧ ਤ੍ਰਿਆ ਕਹ ਦੀਨਾ ਪੇਦ ਕਛੂ ਜੀ ਮਾਜ ਨਾ ਚੀਨਾ ਮਾਰਨ ਕੋ ਲੈ ਤੈ ਸਿਧਾਈ ਆਖ ਹੀ ਮਹਿ ਨਿਰਪਹਿ ਜਤਾਈ ਮੁਰਜੀ ਰਾਖ ਕਹਿ ਸੋ ਕਰਿਓ ਲੈ ਘਟ ਸੀਸ ਪਾਨ ਕਉ ਭਰਿਓ ਤਬ ਸੁੰਦਰ ਇਹ ਭਾਂਤ ਵਿਚਾਰੋ ਅਬ ਮਾਨਾ ਨਿਰਪਕਾ ਹਮਾਰੋ ਤਾਕੋ ਛਾੜ ਹਾਥ ਤੇ ਦੀਨਾ ਖੂਨ ਬਖਸ਼ਿਓ ਮੈਂ ਇਹ ਕੀਨਾ ਪ੍ਰਥਮੈ ਛਾੜ ਮਿੱਤਰ ਕਹਾ ਦੀਨਾ ਹੁਣ ਇਹ ਭਾਂਤ ਉਚਾਰਨ ਕੀਨਾ ਅਬ ਮੈਂ ਸਹਿਰ ਮੱਕਾ ਕੇ ਜੈ ਹਉ ਮਰੀ ਤਾਂ ਗਈ ਜੀਤ ਫਿਰ ਐ ਹਉ ਲੋਗਨ ਸੈਰ ਭਵਾਰੋ ਦੀਓ ਪੈਣ ਤੇ ਗ੍ਰਹਿ ਕੋ ਲਿਓ ਤਾਹੇ ਨਿਰਖ ਰਾਜਾ ਡਰਪਾਨਾ ਕਾਮ ਭੋਗ ਤੇ ਸੰਕਮਾਨਾ ਲੋਕ ਕਹੇ ਮੱਕਾ ਕਹ ਗਈ ਹੁਆ ਕੀ ਸੁਧ ਕਿਨਹੂ ਨਹਿ ਲਈ ਕਹਾ ਬਾਲ ਇਨ ਚਰਿਤ ਦਿਖਾਇਓ ਕੇ ਛਲ ਸੋ ਕਾਜੀ ਕਹ ਘਾਇਓ ਇਹ ਛਲ ਸਾਥ ਕਾਜੀਐ ਮਾਰਾ ਬਹੁਰ ਮਿੱਤਰ ਕਹ ਚਰਿਤ ਦਿਖਾਰਾ ਇਨ ਕੀ ਅਗਮ ਅਗਾਦ ਕਹਾਣੀ ਧਾਨਵ ਦੇਵ ਨਾ ਕਿਨਹੂ ਜਾਨੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 267 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਚੰਪਾਵਤੀ ਨਗਰ ਦਿਸ ਦਛਨ ਚੰਪਤ ਰਾਏ ਨਿਰਪਤ ਸੁਭ ਲਛਨ ਚੰਪਾਵਤੀ ਧਾਮ ਤਿਹ ਦਾਰਾ ਜਾ ਸਮ ਕਹੂ ਨ ਰਾਜ ਦੁਲਾਰਾ ਚੰਪ ਕਲਾ ਦੋਹਿਤਾ ਤਾਕੇ ਗ੍ਰਹਿ ਰੂਪ ਮਾਨ ਦੁਤਿਮਾਨ ਅਦਿਕ ਵਾਹ ਜਬ ਤੇ ਅੰਗ ਮੈਨ ਵਈ ਲਰਕਾ ਪੁਨ ਕੀ ਸੁਧ ਬੁਧ ਗਈ ਹੁਤੋ ਬਾਗ ਇਹ ਤਹਾਂ ਪਾਰਾ ਜੇ ਸਰ ਨੰਦਨ ਕਹਾ ਵਿਚਾਰਾ ਤਹਾਂ ਗਈ ਵੋ ਕੁਰ ਮੁਦਤ ਮਨ ਲੈ ਸੁੰਦਰੀ ਸੰਗ ਕਰਿਆਨ ਗਨ ਤਹਾ ਨਿਰਖਾ ਇਕ ਸ਼ਾਸ ਰੂਪਾ ਸੂਰਤ ਸੀਰਤ ਦੇ ਅਨੂਪਾ ਰੀਧੀ ਕੁਾਰ ਅਟਕ ਕੀ ਤਵਹੀ ਸੁੰਦਰ ਸੁਗਰ ਨਿਹਾਰਿਓ ਜਬਹੀ ਸਭ ਸੁਧ ਭੂਲ ਸਦਨ ਕੀ ਗਈ ਆਠ ਟੂਕ ਤੇ ਉਪਰ ਪਈ ਗ੍ਰਹਿ ਐਬੇ ਕੀ ਬੋਧ ਨਾ ਆਈ ਤਹੀ ਉਦਰ ਤੇ ਸੰਗ ਸਿਧਾਈ ਸਾਚਰਿ ਭੇ ਚਰਿਤਿਕ ਜਾਨਾ ਏ ਵਿਦ ਸਾਚਰਿਤ੍ਰ ਪਰਮਾਨਾ ਰੋਏ ਰੋਏ ਤੁਨ ਊਜ ਪੁਕਾਰੈ ਦੈ ਦੈ ਮੂੜ ਧਰਮ ਸੋ ਮਾਰੈ ਚੰਪਕਲਾ ਰਾਜਾ ਕੀ ਜਾਈ ਰਾਛਸ ਗਹੀ ਆਣ ਦੁਖਦਾਈ ਤਹੈ ਛਰਈਐ ਜਾਨ ਨਾ ਦੀਜੈ ਬੇਗੈ ਬਦ ਦਾਨਵ ਕੋ ਕੀਜੈ ਇਹ ਸੁਨ ਬੈਣ ਲੋਗ ਸਭ ਤਾਏ ਕਾਡੇ ਖੜਗ ਬਾਗ ਮੈਂ ਆਏ ਦੈਤ ਵੈਤ ਤਾ ਕਛੁ ਨਾ ਨਿਹਾਰਾ ਚੱਕਰਤ ਭੇ ਜੀ ਮਾਂਜ ਵਿਚਾਰਾ ਹਰਿ ਦਾਨਵ ਤੇ ਗਇਓ ਆਕਾਸਾ ਰਾਜ ਕੁਰ ਤੇ ਭੈ ਨਿਰਾਸਾ ਰੋਏ ਪੀੜ ਦੋਹਤਾ ਕਹ ਹਾਰੇ ਰਾਜਾ ਭੈ ਅਧਿਕ ਦੁਖਿਆਰੇ ਕੇਤਕ ਦਿਨਨ ਸਗਲ ਤਨ ਖਾਇਓ ਦੇਸ ਵਿਦੇਸ ਫਿਰਤ ਦੁਖ ਪਾਇਓ ਰਾਜ ਕੁਾਰ ਮਿੱਤਰ ਹੈ ਕੋ ਤਿਆਗੀ ਆਦੀ ਰਾਤ ਦੇਸ ਕੋ ਭਾਗੀ ਲਿਖ ਪਤਰੀ ਪਿਤ ਪਾਸ ਪਠਾਈ ਦਾਨਵ ਤੇ ਮੈਂ ਦੇਵ ਛਰਾਈ ਪਠਾਇ ਮਨੁਛ ਅਬ ਬੋਲ ਪਠਾਵਹੁ ਮੋਹਿ ਮਿਲਾਏ ਅਦਕ ਸੁਖ ਪਾਵਹੁ ਪੜ ਪਤਰੀ ਪਿਤ ਕੰਠ ਲਗਾਈ ਅਦਕ ਪਾਲ ਕੀ ਤਾਂ ਪਠਾਈ ਚੰਪ ਕਲਾ ਕਹ ਗ੍ਰਹਿ ਲੈ ਆਇਓ ਮੂਰਖ ਭੇਦ ਅਭੇਦ ਨ ਪਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 268 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਗੂਆ ਬੰਦਰ ਇਕ ਰਾਤ ਨਿਰਪਾਲਾ ਜਾ ਕੋ ਡੰਡ ਪਰਤ ਵਾਲਾ ਅਪਰਮਾਨਤਾ ਕੇ ਘਰ ਮੈਂ ਧਨ ਚੰਦਰ ਸੂਰ ਕੈ ਇੰਦਰ ਦੁਤੀਐ ਜਨ ਮਿੱਤਰ ਮਿੱਤਰਮਤੀ ਤਾਕੀ ਅਰਧੰਗਾ ਪੁੰਨਮਾਨ ਦੂਸਰ ਜਨ ਗੰਗਾ ਮੀਨ ਕੇਤ ਰਾਜਾ ਤਾ ਰਾਜੈ ਜਾ ਕੋ ਨਿਰਖ ਮੀਨ ਤੁਜ ਲਾਜੈ ਅੜਿਲ ਸ੍ਰੀ ਚਖ ਕੇਤਮਤੀ ਦੋਹਤਾ ਤੇ ਜਾਨੀਐ ਅਪਰਮਾਨ ਅਬਲਾ ਕੀ ਪ੍ਰਭਾ ਪਰਮਾਨੀਐ ਜਾ ਸਮ ਸੁੰਦਰ ਕਹੂ ਨਾ ਜਗ ਮੈਂ ਜਾਣੀਐਤ ਹੋ ਰੂਪ ਮਾਨ ਓਹ ਕੀ ਸੀ ਵਹੀ ਬਖਾਨੀਐਤ ਚਉਪਈ ਰਾਤ ਭੈਣ ਨਿਰਭ ਸਵਾ ਲਗਾਈ ਉਜਨੀ ਸਭ ਲਿਆ ਬੁਲਾਈ ਤਾ ਇੱਕ ਪੁੱਤਰ ਸ਼ਾਹ ਕੋ ਆਇਓ ਜੇ ਸਮ ਦਿੱਤੀ ਅਦਿੱਤੇ ਨਾ ਜਾਇਓ ਅਰਿਲ ਰਾਜ ਕੁਾਰ ਰਹੀ ਥਗਤ ਸੋ ਤਾਏ ਨਿਹਾਰ ਕਰ ਚਕ੍ਰਿਤ ਚਿਤ ਮਹਿ ਰਹੀ ਚਿਤਰ ਵਿਚਾਰ ਕਰ ਸਖੀ ਪਠੀ ਤਿਹ ਧਾਮ ਮਿਲਨ ਕੀ ਆਸ ਕੈ ਹੋ ਚਾਹ ਰਹੀ ਜਸ ਮੇਗ ਪਪੀਹਰਾ ਪਿਆਸ ਕੈ ਦੋਹਰਾ ਅਤ ਪ੍ਰਸੰਨਿਆ ਚਿਤ ਮਹਿ ਭਈ ਮਨ ਭਾਵਨ ਕਹ ਪਾਏ ਸਾਚਰੀ ਕੋ ਜੋ ਦਰਿਦਰ ਥੋ ਤਤ ਛਿਨ ਦਿਆ ਮਿਟਾਏ ਚਉਪੀ ਜਬ ਹੀ ਤਰਨ ਤਰਨ ਕੋ ਪਾਇਓ ਭਾਂਤ ਭਾਂਤ ਤਿਨ ਕਰੇ ਲਗਾਇਓ ਰਹਿਣ ਸਗਰ ਰਤ ਕਰਤ ਬਿਹਾਨੀ ਚਾਰ ਪਹਾਰ ਪਲ ਚਾਰ ਪਛਾਨੀ ਪਿਛਲੀ ਪਹਰ ਰਾਤਰ ਜਬ ਰਹੀ ਰਾਜ ਕੁਾਰ ਐਸੇ ਤੇ ਕਹੀ ਹਮ ਤੁਵ ਆਵ ਨਿਕਸ ਦੋ ਜਾਮੈ ਔਰ ਦੇਸ ਦੋ ਕਹੂੰ ਸੁਹਾਵੈ ਤੋਹੇ ਮੋਹਿ ਕਹ ਧਨ ਕੀ ਥੁਰ ਨਾਹੀ ਤੁਮਰੀ ਚਾਹਤ ਕੁਸਲ ਮਨ ਮਾਹੀ ਯੋ ਕਹਿ ਦੂ ਅਦਿਕ ਧਨ ਲੀਨਾ ਔਰ ਐ ਦੇਸ ਭਿਆਨਾ ਕੀਨਾ ਚਤੁਰ ਭੇਦ ਸਾਹਚਰੀ ਇਕ ਪਾਈ ਤੇ ਗ੍ਰਹਿ ਕੋ ਦਈ ਆਗ ਲਗਾਈ ਰਣੀਨ ਰਾਣੀ ਜਰੀ ਸੁਨਾਈ ਰੋਤ ਆਪ ਨਿਰਪਹਿ ਪਹਿ ਧਾਈ ਰਾਣੀ ਕਹਾ ਨਿਰਪਹਿ ਜਰ ਮਰੀ ਤੂੰ ਤਾ ਕੀ ਕਛ ਸੁਧ ਨਾ ਕਰੀ ਅਬ ਤਿਨ ਕੇ ਚਲ ਅਸਤੁ ਠਾਵੋ ਮਾਨ ਖੁਦਾਇ ਗੰਗਾ ਪਹੁੰਚਾਓ ਨਿਰਪ ਸੁਨ ਬਚਨੋ ਤਾਇਲ ਧਾਇਓ ਜਹ ਗ੍ਰਹਿ ਜਰਤ ਹੁਤੋ ਤਹ ਆਇਓ ਹਹਾ ਕਰਤ ਰਾਣੀ ਹੈ ਨਿਕਾਰੋ ਜਰਤ ਅਗਨ ਤੇ ਆਹੇ ਉਬਾਰੋ ਜਾਨੀ ਜਰੀ ਅਗਨ ਮੈ ਰਾਣੀ ਉਧਲ ਗਈ ਮਨ ਬਿਖੈ ਨਾ ਆਨੀ ਅਦਕ ਸ਼ੋਕ ਮਨ ਮਾਹੇ ਬਢਾਇਓ ਪ੍ਰਜਾ ਸਹਿਤ ਕਜ ਭੇਦ ਨਾ ਪਾਇਓ ਤਨ ਤਨ ਇਹ ਰਾਣੀ ਕੋ ਤਰਮਾ ਜਿਨ ਅਸ ਕੀਨਾ ਧੋ ਕਰ ਕਰਮਾ ਲੱਜਾ ਰਮਿਤ ਪ੍ਰਾਣ ਦਾ ਡਾਰਾ ਜਾਰ ਕਰ ਮਰੀ ਨਾ ਰੌਰਨ ਪਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 269 ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਚੌਪਈ ਮੂਰੰਗ ਦੇਸ ਇਕ ਰਾਤ ਨਿਰਪਾਲਾ ਜਾ ਕੇ ਦਿਵਤ ਤੇਜ ਕੀ ਜਵਾਲਾ ਪੂਰਬ ਦੇ ਤਿਹਨਾਰ ਕੁਣੀ ਜੈ ਕੋ ਅਵਲਾ ਪਟ ਤਰ ਤਿਹ ਦਿਜੈ ਪੂਰਬ ਸੈਨ ਡਿਪਤ ਕੋ ਨਾਮਾ ਜਿਨ ਜੀਤੇ ਅਨਗਨ ਸੰਗਰਾਮਾ ਜਾ ਕੇ ਚੜਤ ਅਮਿਤ ਦਲ ਸੰਗਾ ਹੈ ਗੈ ਰਥ ਪੈਦਲ ਚਤੁਰੰਗਾ ਤਹਾਇਕ ਆਇਓ ਸ਼ਾਹ ਪਾਰਾ ਜਾ ਕੇ ਸੰਗ ਇੱਕ ਪੁੱਤਰ ਪਿਆਰਾ ਜਾ ਕੋ ਰੂਹ ਕਹੈ ਨਹੀਂ ਆਵੈ ਊਖ ਲਿਖਤ ਲੇਖਨ ਹੋਇ ਜਾਵੈ ਪੂਰਬ ਦੇ ਤਿਹ ਉਪਰ ਅਟਕੀ ਭੂਲ ਗਈ ਸਭ ਹੀ ਸੁਧ ਘਟਕੀ ਲਰਿਓ ਕੁਾਰ ਸੋ ਨੇਹ ਅਪਾਰਾ ਜੇ ਮਨ ਰੁਚੈ ਨਾ ਭੋਜਨ ਬਾਰਾ ਏਕ ਦਿਵਸ ਤੇ ਭੋਲ ਪਠਾਇਓ ਕਾਂ ਕੇਲ ਰੁਚਮਾਨ ਕਮਾਇਓ ਦੂਹਨ ਐਸੋ ਬਦਾ ਸਨੇਹਾ ਜਿਨ ਕੋ ਭਾਖ ਨ ਆਵਤ ਨੇਹਾ ਸ਼ਾਹ ਪੁੱਤਰ ਤਵ ਸ਼ਾਹ ਵਿਸਾਰਿਓ ਤਾਂ ਕੇ ਸਦਾ ਰਹਿ ਜੀਏ ਧਾਰਿਓ ਪਿਤਾ ਸੰਗ ਕਜ ਕਲਹਾ ਵਿਢਾਇਓ ਚੜ ਘੋਰਾ ਪਰਦੇਸ ਸਿਧਾਇਓ ਵੜਿਲ ਤ੍ਰਿਏ ਨਮਿਤ ਨਿਜ ਪਿਤ ਸੋ ਕਲਹਾ ਵਿਢਾਇ ਕੈ ਚੜ ਬਾਜੀ ਪਰ ਚਲਾ ਦੇਸ ਕਹਤਾਇ ਕੈ ਪਿਤ ਜਾਣਿਓ ਸੁਤ ਮੇਰੋ ਦੇਸ ਆਪਣੇ ਗਇਓ ਹੋ ਅਰਧ ਰਾਤਰ ਕੇ ਗ੍ਰਹਿ ਰਾਣੀ ਆਵਤ ਭਇਓ ਚਉਪਈ ਤਹਾ ਤੇ ਸ਼ਾਹ ਜਵੈ ਉਠ ਗਇਓ ਤਬ ਰਾਣੀ ਅਸ ਚਰਿਤ ਬਨਇਓ ਤਾਹੇ ਨਿਪੁੰਨ ਸਿੰਘ ਘਰ ਠਹਿਰਾਇਓ ਰਾਜਾ ਸੋ ਇਸ ਭਾਂਤ ਜਿਤਾਇਓ ਮੈਂ ਇਕ ਮੋਲ ਨਿਪੁੰਸਕ ਆਨਾ ਜਾ ਕੋ ਰੂਪ ਨਾ ਜਾਤ ਬਖਾਨਾ ਤਾਤੇ ਆਪਣੇ ਕਾਜ ਕਰੈ ਹੋ ਮਨ ਭਾਵਤ ਕੇ ਭੂਖ ਮੈਂ ਹੋ ਦੋਹਰਾ ਭਲੀ ਭਲੀ ਰਾਜਾ ਕਹੀ ਭੇਦ ਨਾ ਸਕਾ ਵਿਚਾਰ ਪੁਰਖ ਨਿਪੁੰਸਕ ਭਾਖ ਤ੍ਰਿਏ ਰਾਖਾ ਧਾਮ ਸੁਧਾਰਿਮ ਰਮਿਓ ਕਰਤ ਰਾਣੀ ਭੈ ਤਮਨ ਪੁਰਖ ਦਿਨ ਰੈਨ ਨਿਰਪਤ ਨਿਪੁੰਸਕ ਤੇਹ ਲਖੈ ਕਛੂ ਨਾ ਭਾਖੈ ਬੈਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 270 ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਚੌਪਈ ਤੇ ਲੰਗਾ ਜਾ ਦੇਸ ਅਪਾਰਾ ਸਮਰ ਸੈਨ ਤਾ ਕੋ ਸਰਦਾਰਾ ਤਾਹੇ ਬਿਲਾ ਦੇ ਘਰ ਰਾਣੀ ਜਾ ਕੀ ਜਾਤ ਨਾ ਪ੍ਰਭਾ ਬਖਾਨੀ ਤੇ ਇਕ ਛੈਲਪੁਰੀ ਸੰਿਆਸੀ ਪੁਰ ਮੱਦਰ ਦੇਸ ਕੋ ਵਾਸੀ ਰਾਣੀ ਨਿਰਖ ਲਗਨ ਤੇ ਲਾਗੀ ਜਾਂ ਤੇ ਨੀਂਦ ਭੂਖ ਸਭ ਭਾਗੀ ਰਾਣੀ ਕੀ ਤਾਹੂ ਸੋ ਲਾਗੀ ਛੂਟੈ ਕਾ ਅਨੋਖੀ ਜਾਗੀ ਇਕ ਦਿਨ ਤੇ ਸੋ ਭੋਗ ਕਮਾਇਓ ਭੋਗ ਕੀਆ ਤਿਮ ਦ੍ਰਿੜ ਤ੍ਰਿਯ ਭਾਇਓ ਬਹੁ ਦਿਨ ਭੋਗ ਤਵਨ ਸੰਗ ਕੀਆ ਐਸ ਉਪਦੇਸ਼ ਤਵਨ ਕਹ ਦਿਆ ਜੋ ਮੈਂ ਕਹਉ ਮਿੱਤਰ ਸੋ ਕੀ ਜਹੋ ਮੇਰੂ ਕਹੋ ਮਾਨ ਕਰ ਲਈ ਜਹੋ ਕਹੂੰ ਜੋ ਮ੍ਰਿਤਕ ਪਰਿਓ ਲਗ ਪਈਓ ਤਾ ਕੋ ਕਾਟ ਲਿੰਗ ਲੈ ਆਇਓ ਤਾਹੇ ਕੁਪੀਨ ਵਿਖੈ ਦਿੜ ਰਖਿਓ ਭੇਦ ਦੂਸਰੇ ਨਰਹਿ ਨ ਭਖਿਓ ਅੜਿਲ ਜਬ ਮੈਂ ਦਇਹੁ ਤੁਮੈ ਉਰਾਂਭੇ ਲਾਇਕੈ ਤਬ ਤੁਮ ਹਮ ਪਰ ਉਠਿਓ ਅਦਗ੍ਰ ਸਾਇਕੈ ਕਾੜ ਕੁਪੀਨ ਤੇ ਹਮ ਪਰ ਲਿੰਗ ਚਲਾਈਓ ਹੋ ਊਜ ਨੀਜ ਰਾਜਾ ਕੈ ਤ੍ਰਿਤ ਦਿਖਾਈਓ ਚਉਪਈ ਸੋਈ ਕਾਮ ਮਿੱਤਰ ਤੇ ਕੀਨਾ ਜਿਹ ਵਿਦ ਸੋ ਤਵਨੈ ਸਿਖ ਦੀ ਨਾਰਾਣੀ ਪ੍ਰਾਤ ਪਤਹ ਦਿਖਰਾਈ ਸੰਿਆਸੀ ਪੈ ਸਖੀ ਪਠਾਈ ਸੰਿਆਸੀ ਜੁਤ ਸਖੀ ਗਹਾਈ ਰਾਜਾ ਦੇਖਤ ਨਿਕਟ ਬੁਲਾਈ ਛੈਲ ਗਿਰਹਿ ਪਉ ਭਾਂਤ ਦੁਖਾਇਓ ਤੈ ਚੇਰੀ ਸੰਗ ਭੋਗ ਕਮਾਇਓ ਯੋ ਸੁਨ ਬਚਨ ਤੇਜ ਮਨ ਤਯੋ ਕਰ ਮੈਂ ਕਾਲ ਛੁਰਾ ਕਹ ਲਿਓ ਕਟਿਓ ਲਿੰਗ ਵਸਤਰ ਤੇ ਨਿਕਾਰਾ ਰਾਜ ਤਰਨ ਕੇ ਮੁਖ ਪਰ ਮਾਰਾ ਹਾਏ ਹਾਏ ਰਾਣੀ ਕਹਿ ਭਾਗੀ ਤਾਕੇ ਉਠ ਚਰਨਨ ਸੰਗ ਲਾਗੀ ਹਮ ਰਿਖ ਤੁਮਰੋ ਚਿਰਤ ਨਾ ਜਾਣਾ ਬਿਨ ਸਮਝੇ ਤੋਏ ਝੂਠ ਬਖਾਨਾ ਤਬ ਰਾਜਾ ਇਹ ਭਾਂਤ ਵਿਚਾਰੀ ਇੰਦਰੀ ਕਾੜ ਸੰਿਆਸੀ ਡਾਰੀ ਤ੍ਰਿਗ ਤ੍ਰਿਗ ਕੁਪ ਰਾਣੀ ਹੈ ਉਚਾਰਾ ਤੈ ਤ੍ਰਿਯ ਕੀਆ ਦੋਖ ਯਹ ਪਾਰਾ ਆਵੇ ਰਾਖ ਆਪਣੇ ਤਾਮਾ ਸੇਵਾ ਕਰੋ ਸਕਲ ਮਿਲ ਬਾਮਾ ਜਬ ਲਗ ਜੀਏ ਜਾਨ ਨਹਿ ਜੈ ਸਦਾ ਜਤੀ ਕੀ ਪੂਜਾ ਕੀਜੈ ਰਾਣੀ ਬਚਨ ਰਿਪਤ ਕੋ ਮਾਨਾ ਬਹੁ ਵਿਦ ਸਾਥ ਸਾਹੇ ਗ੍ਰਹਿ ਆਨਾ ਭੋਗ ਕਰੈ ਬਹੁ ਹਰਖ ਬਢਾਈ ਮੂਰਖ ਬਾਤ ਨਾ ਰਾਜੈ ਪਾਈ ਦੋਹਰਾ ਇਹ ਬਿਦ ਤ੍ਰਿਤ ਬਨਾਇ ਕੈ ਤਾਹਿ ਭਜਾ ਰੁਚਮਾਨ ਜੀਵਤ ਲਗ ਰਾਖਾ ਸਦਨ ਸਕਾ ਨਾ ਨਿਰਪਤ ਪਛਾਨੰ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 271 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਭਜੂ ਚੌਪਈ ਏਕ ਸੁਗੰਧ ਸੈ ਨਿਰਪਨਾਮਾ ਗੰਧਾ ਗਿਰ ਪਰਬਤ ਜਿਹ ਧਾਮਾ ਸੁਗੰਧ ਮਤੀ ਤਾ ਕੀ ਚੰਚਲਾ ਹੀਨ ਕਰੀ ਸਸ ਕੀ ਜਿਨ ਕਲਾ ਵੀਰ ਕਰਨੇ ਕਿ ਸ਼ਾਹੋ ਵਿਖਿਆਤਾ ਜੇ ਸਮਦੁਤੀਐ ਨ ਰਚਾ ਵਿਧਾਤਾ ਧਨ ਕਰ ਸਗਲ ਭਰੇ ਜਿਹ ਤਾ ਮਾਰੀ ਰਾਦੁਤ ਲਖ ਸਭ ਬਾਮਾ ਸੌਦਾ ਨਿਮਿਤ ਤਹਾਂ ਵੈ ਆਇਓ ਜਾ ਕਹ ਨਿਰਖ ਰੂਪ ਸਿਰ ਨਿਆਇਓ ਜਾ ਸਭ ਸੁੰਦਰ ਨਾ ਸੂਰਾ ਦੇਖ ਤੇਗ ਸਾਚੋ ਭਰ ਪੂਰਾ ਦੋਰਾ ਰਾਣੀ ਤਾਕੋ ਰੂਪ ਲਖ ਮਨ ਮਹਿ ਰਹੀ ਲੁਭਾਏ ਮਿਲਬੇ ਕੇ ਜਤਨਨ ਕਰੈ ਮਿਲਿਓ ਨ ਸੋ ਜਾਏ ਚਉਪਈ ਰਾਣੀ ਬਹੁ ਵਿਚਾਰ ਬਨਾਏ ਬਹੁਤ ਮਨੁਖ ਤੇ ਠੌਰ ਪਠਾਏ ਬਹੁ ਕਰ ਜਤਨ ਏਕ ਦਿਨ ਆਨਾ ਕਾਮ ਭੋਗ ਤੇ ਸੰਗ ਕਮਾਨਾ ਬਹੁ ਦਰਵਤਾ ਕਹ ਤਿਨ ਦੀਨਾ ਤਾਕੇ ਮੋਹਿ ਚਿਤ ਕਹ ਲੀਨਾ ਇਹ ਬਿਦ ਸੋ ਤੇ ਭੇਵ ਦ੍ਰਿੜਾਇਓ ਬ੍ਰਾਹਮਣ ਕੋ ਤੇ ਪੇਸਤਰਾਇਓ ਆਪ ਨਿਰਵਤ ਸੰਗ ਕੀਆ ਗਿਆਨਾ ਕੀ ਉਪਦੇਸ਼ ਪਤ ਹੈ ਨਾਮ ਜੈਸੋ ਪੁਰਖ ਦਾਨ ਜਗ ਦਿਆਵੈ ਤੈਸੋ ਹੀ ਆਗੈ ਬਰ ਪਾਵੈ ਮੈਂ ਤੁਹ ਬਾਰ ਦਾਨ ਬਹੁ ਕੀਨਾ ਤਾਂ ਤੇ ਪਦ ਤੋ ਸੋ ਨਿਰਪਲੀਨਾ ਤੁਮ ਹੋ ਪੁਨ ਬਾਰ ਬਹੁ ਕੀਨੀ ਤਬ ਮੋਸੀ ਸੁੰਦਰ ਤੀਲੀਨੀ ਲੀਨੀ ਆਪ ਜੋ ਪੁੰਨਿਆ ਰੁ ਕਰ ਕਰਹੋ ਮੋਸੀ ਤ੍ਰੀ ਆਗੇ ਪੁਨ ਬਰਹੋ ਧਰਮ ਕਰਤ ਕਛ ਢੀਲ ਨਾ ਕੀਜੈ ਦੇਜ ਕੋ ਦੈ ਜਗ ਮੋ ਜਸ ਲੀਜੈ ਇਹ ਜੋ ਨਿਰਪ ਕੇ ਮਨ ਆਈ ਪੁੰਨਿਆ ਕਰਨੀ ਇਸਤਰੀ ਠਾਰਾਈ ਜੋ ਰਾਣੀ ਕੇ ਮਨ ਮੈਂ ਭਾਇਓ ਵਹਿ ਜਾਣ ਦਿਜ ਬੋਲ ਪਠਾਇਓ ਤਾ ਕਾ ਨਾਰਿ ਦਾਨ ਕਰ ਦੀਨੀ ਮੂੜ ਭੇਦ ਕੀ ਕਿਰਿਆ ਨਾ ਚੀਨੀ ਸੋ ਲੈ ਜਾਤ ਤਰਨ ਕਹਾ ਪਇਓ ਮੂਡ ਮੂਡ ਮੂਰਖ ਕੋ ਗਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 272 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਬਜੂ ਚੌਪਈ ਸੁਕ੍ਰਿਤ ਸੈਨ ਇਕ ਸੁਆਨ ਰੇ ਸਾਹ ਜੇ ਕੋ ਡੰਡ ਭਰਤ ਸਭ ਦੇਸਾ ਸੁਕ੍ਰਿਤ ਮੰਦਰੀ ਤੇਹ ਕੀ ਦਾਰਾ ਜਾ ਸਭ ਦੇਵ ਨਾ ਦੇਵ ਕੁਮਾਰਾ ਆਤਮਤ ਸੈਨ ਸ਼ਾਹੋ ਸੁਤ ਇਕਤਾ ਜਾ ਸਮ ਦੁਤੀਐ ਨਾ ਉਪਦਿਓ ਮਹਿਮਾ ਜਗ ਮਗਾਤ ਤੇ ਰੂਪ ਅਪਾਰਾ ਦੇ ਸਮ ਇੰਦਰ ਨ ਚੰਦਰ ਕੁਮਾਰਾ ਰਾਣੀ ਅਟਕ ਤਮਨ ਪਰ ਗਈ ਤੇ ਗ੍ਰਹਿ ਜਾਤ ਆਪ ਚਲ ਭਈ ਤਾਸੋ ਪ੍ਰੀਤ ਕਪਟ ਤਜ ਲਾਗੀ ਛੂਟੋ ਕਹਾ ਅਨੋਖੀ ਜਾਗੀ ਬਹੁ ਵਿਦ ਦਿਨ ਸੰਗ ਭੋਗ ਕੁਮਾਨਾ ਕੇਲ ਕਰਤ ਬਹੁ ਕਾਲ ਵਿਹਾਨਾ ਸੁੰਦਰ ਔਰ ਤਹਾਂ ਇਕ ਆਇਓ ਵਹਿ ਪੁਰਖ ਰਾਣੀ ਕਹਲਾਇਓ ਵਹਿ ਪੁਰਖ ਰਾਣੀ ਕਾ ਭਾਇਸ ਕਾਮ ਕੇਲ ਗ੍ਰਹਿ ਬੋਲ ਕਮਾਇਸ ਪ੍ਰਥਮ ਮਿੱਤਰ ਤੇ ਠਾਂ ਤਵ ਆਇਓ ਰਮਤ ਨਿਰਖ ਰਾਣੀ ਕੁਰ ਰਾਇਓ ਅਧਿਕ ਕੋਪ ਕਰ ਖੜਗ ਨਿਕਾਰਿਓ ਰਾਣੀ ਰਾਖ ਜਾਰ ਕਹ ਮਾਰਿਓ ਆਪ ਭਾਜ ਪੁਨ ਤਹ ਤੇ ਗਇਓ ਤੇਜ ਭੈ ਤ੍ਰਿਯ ਕੋ ਤਨ ਤਇਓ ਲਿਖ ਪਤਿਆ ਅਸ ਤਾਹਿ ਬਠਾਏ ਤੋਹਿ ਮਿੱਤਰ ਮੋਇ ਤਜਾ ਨਾ ਜਾਏ ਛਿਵਾ ਕਰੋ ਇਹ ਭੂਲ ਹਮਾਰੀ ਅਵਦਾਸੀ ਮੈਂ ਪਈ ਤਿਆਰੀ ਜੋ ਆਗੇ ਫਿਰਿਆ ਨਿਹਰਿਓ ਮੋਹ ਸਹਿਤ ਮਾਰਤੇ ਡਰਿਓ ਭਲਾ ਕੀਆ ਤੁਮ ਤਾਹੇ ਸੰਘਾਰਾ ਆਗੇ ਰਹਾ ਮਿੱਤਰ ਮੋਹਿ ਡਾਰਾ ਦੋਹਰਾ ਖਤਿਆ ਬਾਜਤ ਮੂੜ ਮਤ ਫੂਲ ਗਇਓ ਮਨ ਵਾਹੇ ਬਹੁਰ ਤਹਾਂ ਆਵਤ ਪਇਓ ਭੇਦ ਪਛਾਨਿਓ ਨਾਹੇ ਚਉਪਈ ਪ੍ਰਥਮ ਮਿੱਤਰ ਤੇ ਠਾਂ ਜਵ ਆਇਓ ਦੁਤੀਆ ਮਿੱਤਰ ਸੋ ਬਾਂ ਜਰਾਇਓ ਜਿਨ ਮੇਰੇ ਮਿਤਵਾ ਕਹ ਮਾਰਿਓ ਵਹਿ ਚਾਹਿਤ ਪਗਰ ਸੰਘਾਰਿਓ ਆਸਤਰੀਏ ਪ੍ਰਥਮ ਭਜਤ ਪੀ ਜਾ ਕੋ ਇਹ ਚਰਿਤ੍ਰ ਪੁਨ ਮਾਰਿਓ ਤਾ ਕੋ ਇਨ ਅਬਲਨ ਕੀ ਰੀਤ ਅਪਾਰਾ ਜਿਨ ਕੋ ਆਵਤ ਵਾਰ ਨ ਪਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 273 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ